ਤਾਂਗ ਦੀ ਜਿੰਦ ਸੱਜਣਾ ਤੇਰੀ ਮਿਲਣੀ ਲਈ ਤਾਂਗ ਦੀ ਹੈ ਜਿੰਦ ਸੱਜਣਾ ਤੇਰੀ ਮਿਲਣੀ ਲਈ ਤਾਂਗ ਦੀ ਹੈ ਜਿੰਦ ਜਦ ਨੈਣਾ ਨਾਲ ਨੈਣ ਮਿਲਦੇ ਨੇ ਜਦ ਨੈਣਾ ਨਾਲ ਨੈਣ ਮਿਲਦੇ ਨੇ ਰੂਹ ਧੁਰ ਅੰਦਰ ਤੱਕ ਨਸ਼ਿਆ ਜਾਂਦੀ ਹੈ ਰੂਹ ਧੁਰ ਅੰਦਰ ਤੱਕ ਨਸ਼ਿਆ ਜਾਂਦੀ ਹੈ ਤੇਰੀ ਮਿੱਠੀ ਤੱਕਣੀ ਤੇਰੀ ਮਿੱਠੀ ਤੱਕਣੀ ਲਰਜ਼ਦੇ ਬਦਨ ਨੂੰ ਤਰਸਦੀ ਆਤਮਾ ਨੂੰ ਲਰਜ਼ਦੇ ਬਦਨ ਨੂੰ ਤਰਸਦੀ ਆਤਮਾ ਨੂੰ ਚੰਦ ਦੀਆਂ ਰਿਸ਼ਮਾਂ ਦੀ ਦੂਧੀਆ ਚਾਨਣੀ 'ਚ ਨਹਾਉਣ ਦਾ ਅਹਿਸਾਸ ਬਖਸ਼ਦੀ ਹੈ ਚੰਦ ਦੀਆਂ ਰਿਸ਼ਮਾਂ ਦੀ ਦੂਧੀਆ ਚਾਨਣੀ 'ਚ ਨਹਾਉਣ ਦਾ ਅਹਿਸਾਸ ਬਖਸ਼ਦੀ ਹੈ ਤੇਰੇ ਸੁਰਖ ਹੋਂਠਾਂ ਦੀਆਂ ਤੇਰੇ ਸੁਰਖ ਹੋਂਠਾਂ ਦੀਆਂ ਦਿਲਕਸ਼ ਅਦਾਵਾਂ ਹਯਾ ਨਾਲ ਸਿਮਟੇ ਜਿਸਮ ਵਿਚਲੀ ਰੂਹ ਨੂੰ ਹਯਾ ਨਾਲ ਸਿਮਟੇ ਜਿਸਮ ਵਿਚਲੀ ਰੂਹ ਨੂੰ ਸਰਸ਼ਾਰ ਕਰਦੀਆਂ ਨੇ ਕਦੇ ਕਦੇ ਤਾਂ ਆਪਾ ਤੇਰੀਆਂ ਮਿਹਰਾਂ ਦੇ ਕਾਬਲ ਨਹੀਂ ਲੱਗਦਾ ਕਦੇ ਕਦੇ ਤਾਂ ਆਪਾ ਤੇਰੀਆਂ ਮਿਹਰਾਂ ਦੇ ਕਾਬਲ ਨਹੀਂ ਲੱਗਦਾ ਤੇ ਕਦੇ ਕਦੇ ਅਤੇ ਕਦੇ ਕਦੇ ਤੇਰੇ ਅੰਦਰ ਸਿਮਟ ਹੋਂਦ ਤੇਰੇ ਹਾਣ ਦੀ ਹੋ ਰਹਿੰਦੀ ਹੈ ਤੇਰੇ ਅੰਦਰ ਸਿਮਟਦੀ ਹੋਂਦ ਤੇਰੇ ਹਾਣ ਦੀ ਹੋ ਰਹਿੰਦੀ ਹੈ ਤੇਰੀ ਕੋਮਲ ਛੋ ਤੇਰੀਆਂ ਸ਼ੋਖ ਅਦਾਵਾਂ ਨੂੰ ਤਰਸਦੀ ਤੇਰੀ ਕੋਮਲ ਛੋ ਤੇਰੀਆਂ ਸ਼ੋਖ ਅਦਾਵਾਂ ਨੂੰ ਤਰਸਦੀ ਤੇਰੀ ਮਿਲਣੇ ਲਈ ਤਾਂਗਦੀ ਜਿੰਦ ਤੇਰੀ ਮਿਲਣੇ ਲਈ ਤਾਂਗ ਦੀ ਜਿੰਦ ਆਪੇ ਨੂੰ ਖਤਮ ਕਰ ਮੈਂ ਨੂੰ ਸਦਾ ਲਈ ਤੂੰ 'ਚ ਬਦਲਣਾ ਰੋਚਦੀ ਹੈ ਤੇਰੀ ਮਿਲਣੇ ਲਈ ਤਾਂਗ ਦੀ ਜਿੰਦ ਆਪੇ ਨੂੰ ਖਤਮ ਕਰ ਮੈਂ ਨੂੰ ਸਦਾ ਲਈ ਤੂੰ 'ਚ ਬਦਲਣਾ ਲੋਚਦੀ ਹੈ ਮੈਂ ਨੂੰ ਸਦਾ ਲਈ ਤੂੰ 'ਚ ਬਦਲਣਾ ਲੋਚਦੀ ਹੈ